Kamal Karewal mister Rubal in the house ਐ ਵੀ ਚੀਗਿਆਰਾ ਜਿੱਥੇ ਪੈ ਜਾਣ ਪੰਗੇ ਜਿੱਥੇ ਪੈ ਜਾਣ ਪੰਗੇ ਉਥੋਂ ਇੱਕ ਤਾਣ ਲੰਗੇ ਉਥੋਂ ਇੱਕ ਤਾਣ ਲੰਗੇ ਜਿੱਥੇ ਪੈ ਜਾਣ ਪੰਗੇ ਉਥੋਂ ਇੱਕ ਤਾਣ ਲੰਗੇ ਕਦੇ ਡਰਦੇ ਨਾ ਕਦੇ ਰੋਬ ਜਰਦੇ ਅਸੀਂ ਯਾਰਾਂ ਪਿੱਛੇ ਸੀਜ਼ ਪੂਰਾ ਕਰਦੇ ਏ ਸ਼ਹਿਰ ਪਰ ਕੁੜੀਆਂ ਦੇ ਪਿੱਛੇ ਨਹੀਂ ਉਹ ਲੜਦੇ ਫੁਕਰੀਆਂ ਦਾ ਨਹੀਂ ਜੱਥਾ ਸਾਨੂੰ ਟੇਕਦਾ ਏ ਮੱਥਾ ਪੀਰ ਬੈਲੀਆਂ ਦਾ ਆਖਦੇ ਸਿਆਣੇ ਲੜੇ ਰੱਖਾਂ ਵੈਪਨ ਦੀ ਸ਼ਾਨ ਰੱਖਾਂ ਵੈਪਨ ਦੀ ਸ਼ਾਨ ਚੱਲੇ ਰੋਂਦਾ ਵਾਂਗੂ ਨਾ ਜਾਂ ਤਾਂ ਆ ਜੀ ਠੇਕੇ ਠਾਣੇ ਅਲੜੇ ਜਿਹੜੇ ਮੈਨੂੰ ਵੇਖ ਵੇਖ ਹੁਣ ਸੜਦੇ ਰਹਿਣ ਪਿੱਠ ਪਿੱਛੇ ਗੱਲਾਂ ਮੇਰੇ ਕਰਦੇ ਕਿਸੇ ਹੁਸਨੇ ਦਾ ਪਰਦਾ ਨਾ ਪਾਣੀ ਕੰਨਾਂ ਦਾ ਸ਼ਕੀਨ ਬਿੱਲੋ ਰੰਨਾ ਦਾਣਾ ਜਾਣੀ ਜਾਣੀ ਚੰਗੇ ਰੱਖਦਾ ਖਿਆਲ ਆ ਰੱਬ ਸਾਡੇ ਨਾਲ ਆ ਸੋਚ ਸਾਡੀ ਅੰਬਰਾਂ ਦੇ ਪੈਰਾਂ 'ਚ ਰਿਆ ਹੁਣ ਚੀਕੇ ਵਾਲਾ ਲਿਖੂ ਗੀਤ ਰੂਬਲੇ ਦੀ ਭੀੜ ਤੇ ਬੰਦੇ ਖਾਣੀ ਪਈ ਮੇਰੇ ਨਾਲ ਵਾਲੀ ਸੀਟ ਤੇ ਨਾਲ ਵਾਲੀ ਸੀਟ ਤੇ ਕਿੱਥੋਂ ਹੋਣੀ ਸਾਡੀ ਰੀਸ ਕਿੱਥੋਂ ਹੋਣੀ ਸਾਡੀ ਰੀਸ ਤੇਰੇ ਸਾਲ ਜਿੰਨੀ ਫੀਸ ਤੇਰੇ ਸਾਲ ਜਿੰਨੀ ਫੀਸ ਕਿੱਥੋਂ ਹੋਣੀ ਸਾਡੀ ਰੀਸ ਤੇਰੇ ਸਾਲ ਜਿੰਨੀ ਫੀਸ ਨੈਟ ਵੀਕਲੀ ਪਟਾਸ ਉਹਨਾਂ ਫੂਕ ਦੇ ਰੱਖ ਪੂਰਾ ਗੈਂਗਸਟਰ ਸੀਨ ਸ਼ੇਰ ਗਿੱਦੜਾਂ ਦੇ ਵਾਂਗ ਨਹੀਂ ਉਹ ਕੂਕਦੇ ਆ ਢੇਟ ਕੱਟੀਆਂ ਦੀ ਜੋੜੀ ਕਦੇ ਯਾਰਾਂ ਦੀ ਨਾ ਮੋੜੀ ਟੌਪ ਲਿਸਟਾਂ 'ਚ ਆਉਂਦੇ ਨੇ ਕਰਾਣੇ ਅਲੜੇ ਰੱਖਾਂ ਵੈਪਨ ਦੀ ਸ਼ਾਨ ਰੱਖਾਂ ਵੈਪਨ ਦੀ ਸ਼ਾਨ ਚੱਲੇ ਰੋਂਦਾ ਵਾਂਗੂ ਨਾ ਚੱਲੇ ਰੋਂਦਾ ਵਾਂਗੂ ਨਾ ਰੱਖਾਂ ਵੈਪਨ ਦੀ ਸ਼ਾਨ ਚੱਲੇ ਰੋਂਦਾ ਵਾਂਗੂ ਨਾ ਹੋਵੇ ਮਿਲਣਾ ਤਾਂ ਆ ਠੇਕੇ ਥਾਣੇ ਅਲੜੇ ਸਿੱਧੂ ਮੂਸੇ ਵਾਲਾ ਨਾ ਸੋਚ ਬਾਕੀ ਸ਼ੁਰੂ ਤੋਂ ਐ ਸੋਚ ਮੂਰੇ ਚੱਲੇ ਨਾ ਪਰੋਚ ਮੂਰੇ ਚੱਲੇ ਨਾ ਪਰੋਚ ਬਾਕੀ ਸ਼ੁਰੂ ਤੋਂ ਆ ਸੋਚ ਮੂਰੇ ਚੱਲੇ ਨਾ ਪਰੋਚ ਜੱਟ ਆਇਆ ਏ ਪਰੌਣਾ ਇੱਥੇ ਰੱਬ ਦਾ ਵੱਡ ਰੋਲ ਦੀ ਤਸਵੀਰ ਵਿੱਚੋਂ ਤੱਤਾ ਉਤੋਂ ਨੀਰ ਪ੍ਰੋਹਿਬਿਟ ਨਾ ਸੇਕ ਲਾਈ ਅੱਗ ਦਾ ਕੀ ਕੈਨੇਡਾ ਕੀ ਅਮਰੀਕਾ ਹਰ ਪਾਸੇ ਚੱਲੇ ਸਿੱਕਾ ਕਮਲ ਕਰੇ ਵਾਲੇ ਆਖਦੇ ਨੇ ਆਣੇ ਅਲੜੇ ਰੱਖਾਂ ਵੈਪਨ ਦੀ ਸ਼ਾਨ ਰੱਖਾਂ ਵੈਪਨ ਦੀ ਸ਼ਾਨ ਚੱਲੇ ਰੋਂਦਾ ਵਾਂਗੂ ਨਾ ਜੀਓ ਟਿਕਾਣੇ ਅਲੜੇ